ਲੱਲਾ ਐਸੇ ਲਿਵ ਮਨ ਲਾਵੇ ਜਦੋਂ ਉਹ ਰਸ ਆ ਜਾਂਦਾ ਹੈ ਫਿਰ ਐਸੇ ਲਿਵ ਲੱਗਦੀ ਹੈ ਉਸ ਰਸ ਨਾਲ ਐਸਾ ਜੁੜਦਾ ਹੈ ਲੱਲਾ ਐਸੇ ਗਾਇਆ ਦਾ ਬਛੜਾ ਛੁੱਟਲਾ ਛੁੱਟਦਾ ਨਾ ਫਿਰ ਦੁੱਧ ਦੇ ਵਿੱਚੋਂ ਉਹਨੂੰ ਫਿਰ ਘਟਾਉਂਦੀਆਂ ਨੇ ਵਖੜਦੀਆਂ ਚੌਦਾ ਅੱਖਾਂ ਵੀ ਕੁਝ ਨਹੀਂ ਪਤਾ ਬਾਹਰ ਕੀ ਹੈ <coughs> ਜੇ ਕੋਈ ਜਾਨਵਰ ਆ ਜਵੇ ਛੇੜ ਹੈ ਚਿੱਤ ਆਜਵੇ ਬੱਚੇ ਨੂੰ ਫੜ ਕੇ ਲੈ ਜਾਂਦਾ ਉਹਨੂੰ ਪਤਾ ਹੀ ਨਹੀਂ ਕੋਈ ਆ ਰਿਹਾ ਉਹਨੂੰ ਕੋਈ ਪਤਾ ਨਹੀਂ ਮੇਰੇ ਦਾ ਕੀ ਹੈ ਬਹੁਤ ਤੋਂ ਵੀ ਪਰੇ ਚਲਾ ਗਿਆ ਆਪਣੀ ਸੁੱਧ ਬੁੱਧ ਸਾਰੀ ਭੁੱਲ ਜਾਂਦੇ ਇਸ ਤਰੀਕੇ ਨਾਲ ਮਨ ਉਸ ਦੇ ਨਾਲ ਜੁੜ ਜਾਂਦਾ ਉਸ ਰਸ ਨਾਲ ਇਸ ਤਰੀਕੇ ਨਾਲ ਜੁੜ ਜਾਂਦਾ ਆ ਸਰੀਰ ਦੀ ਕਾਦਰ ਤੇ ਉਤਰ ਜਾਂਦੀ ਹੈ ਇਹਨੂੰ ਪਤਾ ਨਹੀਂ ਲੱਗਦਾ ਸਰੀਰ ਦੀ ਜਿਹੜੀ ਕੱਜ ਹੈ ਕਦ ਉਤਰ ਜਾਂਦੀ ਹੈ ਕਪੜਾ ਪਤਾ ਨਹੀਂ ਲੱਗਦਾ ਐਸੇ ਲਿਵ ਮਨ ਲਾਵਾ ਲਿਵ ਮਨ ਲਾਵਾ ਐਸੀ ਸੁਰਤ ਜੁੜ ਜਾਂਦੀ ਹੈ ਮਨ ਨਾਲ ਅੰਤ ਨਾ ਜਾਏ ਪਰਮ ਸੱਚ ਪਾਵੇ ਬਸ ਅੰਤ ਨਾ ਜਾਵੇ ਹੋਰ ਕਿਤੇ ਹਿਲ ਕੇ ਨਹੀਂ ਜਾਂਦਾ ਮਨ ਉਹ ਤਾਂ ਛੜਕਦਾ ਨਹੀਂ ਛੁੱਟਦਾ ਨਹੀਂ ਪਰਮ ਸੱਚ ਪਾਵੇ ਪਰਮ ਸੱਚ ਨੂੰ ਪ੍ਰਾਪਤ ਹੋ ਜਾਂਦਾ ਪਰਮ ਸੱਚ ਵਿੱਚ ਲੀਨ ਹੋ ਜਾਂਦਾ ਅਪੇਧ ਹੋ ਜਾਂਦਾ ਅਪੇਧ ਅਪੇਧ ਹੋ ਜਾਂਦਾ ਅਰਜੋ ਤਹਾ ਪ੍ਰੇਮ ਲਿਵ ਲਾਵੇ ਤੋ ਅੱਲੇ ਲਹਿ ਚਰਨ ਲਹਿ ਚਰਨ ਸਮਾਵੇ ਉਸ ਅਵਸਥਾ ਦੇ ਵਿੱਚ ਹੀ ਨਾਮ ਦੇ ਰਸ ਨਾਲ ਜੁੜਿਆ ਹੋਇਆ ਉਹ ਨਾਮ ਦਾ ਰਸ ਆਈ ਰਸ ਹੈ ਜੋ ਨਾਮ ਦਾ ਰਸ ਆ ਗੁਰਬਾਣੀ ਦੇ ਨਾਮ ਦਾ ਰਸ ਹੈ ਜੋ ਗਾਹਾਂ ਦੇ ਨਾਮ ਦੀ ਰਾਸ ਨਹੀਂ ਹੈ ਸੰਸਾਰ ਦੇ ਰਾਸ ਇਹ ਰਾਸ ਨਾਲ ਜੁੜ ਜਾਂਦੇ ਨੇ ਸ਼ੁਰੂ ਹੋਇਆ ਜੇ ਤੂੰ ਗਿਆਨਵਾਨ ਤਾਂ ਮਨ ਨੂੰ ਬਣਾ ਗਿਆਨ ਕਿੱਥੋਂ ਆਇਆ ਗਿਆਨ ਗੁਰਮਤ ਕਿਉਂ ਆਇਆ ਇੰਨੀ ਗੱਲ ਸ਼ਕਤੀ ਗੁਰਮਤਿ ਚ ਹੈ ਕਿ ਸੰਸਾਰ ਭੁਲਾ ਦਿੰਦੀ ਹੈ ਸੰਸਾਰ ਭੁੱਲ ਜਾਂਦਾ ਹੈ ਸੰਸਾਰ ਭੁੱਲਣ ਦਾ ਮਤਲਬ ਹੈ ਮਰ ਜਾਣਾ ਸੌ ਜਾਣਾ ਸੁੱਤਾ ਪੈ ਭੁੱਲਦਾ ਨਹੀਂ ਸੰਸਾਰ ਆਪਾਂ ਸੌ ਜਾਣਾ ਸਮਝੋ ਸੌ ਗਿਆ ਬੇਸੁੱਧ ਹੋ ਗਿਆ ਸੰਸਾਰ ਤੋਂ ਹਰ ਜੋ ਤਹਾ ਪ੍ਰੇਮ ਲਿਵ ਲਾਵੇ ਔਰ ਜਦ ਉੱਥੇ ਪ੍ਰੇਮ ਲਿਵ ਲੱਗ ਜਾਂਦੀ ਹੈ ਚਿੱਤਰ ਮਨ ਦੀ ਏਕਤਾ ਪ੍ਰੇਮ ਲਿਵ ਹੈ ਪ੍ਰੇਮ ਲੈਵਾ ਕੋਈ ਬੈਰੀ ਬਗਾਨਾ ਇਹ ਹੀ ਨਹੀਂ ਬਾਹਰ ਬਾਹਰ ਸਾਨੂੰ ਬੈਰੀ ਬਗਾਨੇ ਦੀ ਜਿਹੜੀ ਹੈ ਨਾ ਭਾਵਰ ਉਹ ਬਾਹਰ ਨੂੰ ਲੈ ਕੇ ਆਉਂਦੀ ਡਰ ਬਾਹਰ ਨੂੰ ਲੈ ਕੇ ਆਉਂਦਾ ਪੈਰ ਨਾਲ ਬਾਹਰ ਆਉਂਦਾ ਜੇ ਪੈਰ ਦੀ ਡਰ ਨਹੀਂ ਫਿਰ ਬਾਹਰ ਦਾ ਮਤਲਬ ਨਹੀਂ ਹੁੰਦਾ ਤੋ ਅੱਲਾ ਲਹ ਲਹ ਚਰਨ ਸਮਾਵੇ ਇੱਥੇ ਆ ਕੇ ਸ਼ਬਦ ਅੱਲਾ ਨੇ ਤੋ ਅੱਲਾ ਲਹ ਫੇਰ ਉਹ ਸ਼ਬਦ ਗੁਰੂ ਨੂੰ ਸੁਰਤ ਦੀ ਪਕੜ ਚਾਹੁੰਦਾ ਜਦ ਜਾਂ ਸੰਸਾਰ ਬਿਲਕੁਲ ਭੁੱਲ ਜਾਂਦਾ ਡਿਸਕਨੈਕਟ ਹੋ ਜਾਂਦਾ ਸੰਸਾਰ ਲੈ ਚਰਨ ਸਮਾਉਂਦਾ ਇੰਨੀ ਮਤਲਬ ਹੈ ਸਟੋਂਗ ਜਿਹੜੀ ਲਿਵ ਲੱਗੀ ਤੋਂ ਬਾਅਦ ਹੀ ਸ਼ਬਦ ਸੁਣਦਾ ਹੈ ਪਹਿਲਾਂ ਨਹੀਂ ਸੁਣਦਾ ਅੱਲਾ ਨਾ ਹੈ ਲੈ ਚਰਨ ਸਵਾਬ ਹੈ ਬਸ ਫਿਰ ਲੈ ਚਰ ਫੇਰ ਉਹ ਸ਼ਬਦ ਦੇ ਵਿੱਚ ਸਮਾ ਜਾਂਦਾ ਜਿਹੜੀ ਇੰਨੀ ਸਟਰੋਂਗ ਲਿਵ ਲੱਗਦੀ ਹੈ ਉਹ ਗਿਆਨ ਨਾਲ ਲੱਗਦੀ ਹੈ ਜਿਵੇਂ ਕੋਈ ਬਹੁਤ ਨਸ਼ੇ ਨਾਲ ਇੰਨੀ ਭੁੱਖ ਸੌ ਜਾਂਦਾ ਉਹਨੂੰ ਕੋਈ ਸੁੱਧ ਨਹੀਂ ਰਹਿੰਦੀ ਇਹਦਾ ਦੀ <coughs> ਇਹ ਤਾਂ ਦੀ ਕਰ ਹੈ ਇੱਥੇ ਤੱਕ ਤਾਂ ਉਸ ਅਵਸਥਾ ਵਿੱਚ ਜਾ ਕੇ ਸ਼ਬਦ ਸੁਣਦਾ ਜਦ ਉਹ ਸੁਣਦਾ ਫਿਰ ਉਹਦੇ ਸੁਭਾਅ ਜਾਂਦਾ ਫਿਰ ਤਰੋੜਾ ਹੀ ਫਿਰ ਪਿੱਛੇ ਬੁੜਦਾ ਸਵਾਲ ਨਹੀਂ ਪਿੱਛੇ ਤਾਂ ਕਰੇ ਥੋਬ ਨਹੀਂ ਬੁੜਦਾ ਪ੍ਰੇਮ ਲੈ ਬੁਲਾਵਾ ਉਥੋਂ ਵੀ ਪਿੱਛੇ ਬੁੜਦਾ ਪਿੱਛੇ ਨਹੀਂ ਮੁੜ ਸਕਦਾ ਉਥੋਂ ਕੋਈ ਚਾਂਸ ਨਹੀਂ ਪਿੱਛੇ ਮੁੜਦਾ ਪਿੱਛੇ ਤਾਂ ਉੱਥੇ ਤੱਕ ਮੁੜਿਆ ਹੋਇਆ ਜਿੱਥੇ ਤੱਕ ਗਿਆਨਵਾਨ ਹੈ ਮਨ ਨਹੀਂ ਰਿਹਾ ਮੰਨਾ ਕਿ ਨਾ ਮੰਨਾ ਉੱਥੇ ਤੱਕ ਪਿੱਛੇ ਜਾਂ ਐ ਖੜਾ ਤੇ ਜਰਾ ਕਾਇਆ ਹੋਇਆ ਫਿਰ ਡਿੱਪਾ ਥੱਲੇ ਜਿੰਨਾ ਜਰਾ ਐ ਖੜਾ ਐ ਵੀ ਡਿੱਗ ਸਕਦਾ ਐ ਵੀ ਡਿੱਗ ਸਕਦਾ ਐ ਵੀ ਖੜਾ ਰਹਿ ਸਕਦਾ ਅਲ ਵਿਚਾਰ ਤਾਂਗਾ ਮਨ ਕੋਈ ਮਤ ਕੋਈ ਮਨ ਮਿਲਤਾ ਬ੍ਰਹਮਾਵਾ ਬ੍ਰਹਮਾਵਾ ਜਦ ਐ ਹੋ ਗਿਆ ਨਾ ਡੇਪੜ ਫਿਰ ਖੜਾ ਨਹੀਂ ਹੋ ਸਕਦਾ ਫਿਰ ਸੰਸਾਰ ਵਾਲੀ ਆ ਸਕਦਾ ਉਹ ਫੈਸਲਾ ਬੜਾ ਔਖਾ ਹੈ ਫਿਰ ਸੰਸਾਰ ਵੱਲ ਨਹੀਂ ਆ ਸਕਦਾ ਇਤੋਂ ਟੇਢਾ ਹੋਇਆ ਹੋਇਆ ਫਿਰ ਥੱਲੇ ਹੀ ਆਪਾਂ ਖੜੇ ਹੋ ਨਾ ਕੋਈ ਪੱਥਰ ਫੜੀ ਕੋਈ ਚੀਜ਼ ਫੜੀ ਹੈ ਸਿੱਧਾ ਜਰਾ ਐਂਗਲ 1-2 ਡਿਗਰੀ ਤੇ ਹੋਇਆ ਫੇਰ ਤਾਂ ਜੇ ਪਰੇ ਹੋ ਜੀਏ ਛੱਡ ਕੇ ਫਿਰ ਆਪੇ ਪੈਣ ਇਧਰੋਂ ਵੀ ਡਿੱਗ ਸਕਦਾ ਇਧਰੋਂ ਵੀ ਡਿੱਗ ਸਕਦਾ ਜੇ ਇਧਰ ਪਿਆ ਫਿਰ ਤਾਂ ਨਰਕੀ ਫੇਰ ਦੁਆਰਾ ਉੱਥੇ ਚਲਾ ਗਿਆ ਸੁਧਾ ਕੀ ਹੈ ਇੱਥੋਂ ਆ ਗਏ ਸਾਰੀਆਂ ਬੱਤਾਂ ਇਹਨੂੰ ਚਲੀ ਗਈਆਂ ਵਾਪਸ ਚਲੀ ਗਈਆਂ ਸਾਰੇ ਮਨ ਕੀਆਂ ਬਤਾਲੇ ਸਿੱਧੇ ਖੜੇ ਹੋ ਕੇ ਆ ਅੜ ਜੋਗੀ ਵੀ ਖੜੇ ਹੋ ਕੇ ਅੜ ਤੇ ਮਾਇਆ ਨਾ ਦੂਏ ਪਾਸੇ ਇੱਥੇ ਇੱਧਰ ਨੂੰ ਡੱਕੇ ਦੀਵਾ ਹੋਣਾ ਪੈਂਦਾ ਇੱਥੇ ਖੜਾ ਸਭ ਤੋਂ ਉੱਚਾ ਖੜਾ ਤੋ ਸੱਚੇ ਖੜ ਕੇ ਰਾਜੀ ਉੱਚਾ ਦੀਵਾ ਹੋ ਕੇ ਰਾਜੀ